ਫਰੀਦਾ ਮੈਂ ਭੁਲਾਵਾ ਪਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ ਫਰੀਦਾ ਕਹਿੰਦਾ ਮੈਂ ਭੁਲਾਵਾ ਪਗ ਦਾ ਪਗ ਦਾ ਪਗ ਮੈਂ ਤਾਂ ਪੈਰ ਗਲਤ ਰੱਖ ਬੈਠਿਆ ਪਹਿਲਾਂ ਮਨ ਮੁਖ ਮੋਢੋਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ ਪਹਿਲਾਂ ਹੀ ਉਲਟਾ ਪੈਰ ਰੱਖ ਲਿਆ ਪੁੱਠੇ ਪਾਸੇ ਨੂੰ ਤੁਰ ਪਿਆ ਜਿੱਦਾਂ ਮੈਂ ਭੁਲਾਵਾ ਪਗ ਦਾ ਪੱਗ ਪੈਰ ਦਾ ਮਤ ਮੈਲੀ ਪੁੱਠੇ ਪਾਸੇ ਨੂੰ ਤਰ ਲਿਆ ਮਤ ਮੈਲੀ ਹੋਏ ਜਾਏ ਮਤ ਤਾਂ ਮੈਲੀ ਲਗਾਤਾਰ ਮਤ ਮੈਲੀ ਹੁੰਦੀ ਚਲੀ ਗਈ ਮਤ ਸ਼ਾਇਦ ਉਲਟੇ ਪਾਸੇ ਚੱਲੂਗਾ ਮਤ ਤਾਂ ਮੈਲੀ ਹੋਣੀ ਹੈ ਇਸ ਕਰਕੇ ਮਤ ਮੈਲੀ ਹੁੰਦੀ ਚਲੀ ਗਈ ਰਾਹ ਉਲਟਾ ਫੜ ਲਿਆ ਰਸਤੇ ਉਲਟੇ ਪੈ ਗਿਆ ਪੈਰ ਉਲਟੇ ਰਸਤੇ ਨੂੰ ਪੈ ਗਏ <coughs> ਹਾਂਜੀ ਗੈਲਾ ਰੂਹ ਨਾ ਜਾਣੀ ਸਿਰ ਹੀ ਮਿੱਟੀ ਖਾਏ ਉਹ ਪਹਿਲਾਂ ਮੇਰੇ ਅੰਦਰ ਜਿਹੜੀ ਨਾ ਰੂਹ ਸੀ ਉਹ ਅਗਿਆਨਤਾ ਸੀ ਗੈਲਾ ਰੂਹ ਹਾਂ ਤੇ ਕਿਹਾ ਪਾਣੀ ਗਦੜਿਆ ਹੋਇਆ ਸੀ ਗਿਆਨ ਗਦੜਾ ਸੀ ਮੇਰੇ ਕੋਲ ਮੇਰੇ ਕੋਲ ਜਿਹੜਾ ਅੰਦਰ ਗਿਆਨ ਸੀ ਗਦੜਾ ਸੀ ਕਲੀਅਰ ਨਹੀਂ ਸੀ ਗੱਲ ਮੈਨੂੰ ਕਹਿਲਾ ਹੁੰਦਾ ਗਦੜਾ ਗੰਗਲੇ ਪਾਣੀ 'ਚ ਥੱਲੇ ਨਹੀਂ ਕੋਈ ਨਹੀਂ ਹੁੰਦਾ ਗੰਗਲੇ ਪਾਣੀ 'ਚ ਪਾਰਦਰਸ਼ਤਾ ਨਹੀਂ ਹੁੰਦੀ ਕਹਿੰਦੇ ਨੇ ਬਾਣੀ 'ਚ ਪਾਰਦਰਸ਼ਤਾ ਨਹੀਂ ਹੁੰਦੀ ਮੇਰੇ ਅੰਦਰ ਪਾਰਦਰਸ਼ਤਾ ਨਹੀਂ ਸੀ ਸੱਚ ਨੂੰ ਪਛਾਣਨ ਦੀ ਥੱਲੇ ਕੀ ਪਿਆ ਮੇਰੇ ਬਾਟਮ ਤੇ ਮੈਨੂੰ ਨਹੀਂ ਸੀ ਦੀਦਾ ਅੰਦਰ ਕੀ ਕੀ ਪਿਆ ਦੀਦਾ ਜੀ ਸੀ ਕਹਿਲਾ ਰੂਨਾ ਜਾਣੀ ਸਿਰਫ ਹੀ ਮਿੱਟੀ ਖਾਏ ਸਿਰਫ ਹੀ ਮਿੱਟੀ ਖਾਏ ਇਹ ਜਿਹੜਾ ਮਨ ਹੈ ਸਿਰ ਹੈ ਜਿਹੜਾ ਮਨ ਇਹ ਆ ਬਾਹਰਲਾ ਸਿਰ ਹੈ ਇਹ ਮਿੱਟੀ ਦਾ ਹੀ ਬਣਿਆ ਹੋਇਆ ਮਿੱਟੀ ਖਾ ਕੇ ਬਣੇ ਮਿੱਟੀ ਇਕੱਠੀ ਹੋਈ ਹੈ ਸਰੀਰ ਸਾਰਾ ਹੀ ਮਿੱਟੀ ਦਾ ਬਣਿਆ ਹੋਇਆ ਮਿੱਟੀ ਖਾ ਕੇ ਹੀ ਮਿੱਟੀ ਬਣਿਆ ਮਨ ਨੂੰ ਇਹ ਮਿੱਟੀ ਨੇ ਖਾ ਜਾਣਾ ਮਨ ਨੂੰ ਮਿੱਟੀ ਖਾ ਜਾਂਦੀ ਹੈ ਜਿਹੜੀਆਂ ਲੋੜਾਂ ਨਹੀਂ ਖਾ ਸਰੀਰ ਦੀਆਂ ਲੋੜਾਂ ਨੇ ਖਾ ਜਾਣਾ ਮਨ ਨੂੰ ਜਿਹੜਾ ਮਨ ਹੈ ਮਨ ਨੇ ਮਿੱਟੀ ਮਨ ਨੇ ਸਾਰਾ ਹੀ ਗਿਆਨ ਖਾ ਜਾਣਾ ਸਰੀਰ ਕਰਕੇ ਕਿਉਂਕਿ ਜਿੰਨਾ ਸੋਚੂਗਾ ਸੋਚਣ ਦਾ ਨਾ ਮਨ ਜੋ ਵੀ ਸੋਚ ਰਿਹਾ ਉਹੀ ਮਨ ਹੈ ਇੱਛਾਵਾਂ ਪੈਦਾ ਆਪਣੀਆਂ ਮਨ ਜਿੰਨੀਆਂ ਇੱਛਾਵਾਂ ਪੈਦਾ ਹੁੰਦੀਆਂ ਨੇ ਉਹ ਜਿਹੜੀ ਬੁੱਧੀ ਆ ਸਾਰੀ ਦਾ ਨਾਸ ਹੋ ਜੇ ਸਾਰਾ ਹੀ ਗਿਆਨ ਖਾ ਜਾਂਦਾ ਸਾਰਾ ਹੀ ਤੇਲ ਜਿਹੜਾ ਹੈਗਾ ਉਹ ਜਲ ਜਾਣਾ ਚਾਨਣ ਰਹਿਣਾ ਤੇ ਪ੍ਰਾਪਤੀ ਕੁਝ ਨਹੀਂ ਹੋਣੀ ਤੇਲ ਦੀ ਪ੍ਰਾਪਤੀ ਕਰਨ ਆਇਆ ਸੀ ਤਤ ਦੀ ਪ੍ਰਾਪਤੀ ਕਰਨ ਆਇਆ ਸੀ ਤਤ ਵਧਾਇਆ ਤਾਂ ਹੈ ਦੀ ਤਤ ਫੂਕ ਕੇ ਚਲਾ ਗਿਆ ਤਤ ਜਿਹੜਾ ਸੀ ਕੋਲ ਉਹ ਜਲ ਕੇ ਚਲਿਆ ਗਿਆ ਪ੍ਰਾਪਤੀ ਕੁਛ ਨਹੀਂ ਤੇਲ ਜਿਹੜਾ ਸੀ ਕਹਿੰਦਾ ਉਹ ਬਾਲੀਆਂ ਵਾਲੀ ਗੱਲ ਹੈ ਕਹਿੰਦਾ ਉਹਦਾ ਦੋ ਕੌੜੀ ਦਾ ਫਰਕ ਪੈ ਗਿਆ ਫਸਾਵ ਚ ਕਹਿੰਦੇ ਪੌਲੀ ਦਾ ਤੇਲ ਜਾਲਦਾ ਚਾਰਨ ਦਾ ਤੇਲ ਜਾਲਦਾ ਸਾਰੀ ਰਾਤ ਆਖਰ ਤੜਕੇ ਜਾ ਕੇ ਪਤਾ ਲੱਗਾ ਵੀ ਇੱਥੇ ਦੋ ਕੌੜੀ ਦਾ ਫਰਕ ਸੀ ਉਹ ਵਾੜੀ ਹੈ ਚਾਨੀ ਦਾ ਤੇਲ ਜਾਲਦਾ ਦੋ ਕੌੜੀ ਪਿੱਛੇ ਤੇ ਕੌੜੀ ਬਦਲੇ ਜਾ ਰਹੇ ਹੀਰਾ ਜਨਮ ਮੋਲ ਇਹਦਾ ਇਹਦਾ ਹੀਰਾ ਜਨਮ ਮੋਲ ਹੈ ਬਦਲੇ ਜਾ ਰਿਹਾ ਤੇਲ ਦਾ ਨਹੀਂ ਪਤਾ ਵੀ ਚਾਂਦੀ ਦਾ ਜਲ ਗਿਆ ਤੜਕੇ ਤੱਕ ਆ ਟਾਈਮ ਲੱਗ ਗਿਆ ਸਾਰਾ ਦਬੜੀ e ਦਾ ਜਿਹੜਾ ਉਹ ਲੱਗਣ ਦੇ ਲੱਗਿਆ ਉਹ 2 ਕੌੜੀਆਂ ਦਾ ਫਰਕ ਸੀ ਹਿਸਾਬ 'ਚ ਉਹਨਾਂ ਜਿਹੜਾ ਪਰੇਸ਼ਾਨ ਕੀਤਾ ਦਾ ਉਹ ਵੀ ਪਤਾ ਨਹੀਂ ਜਾ ਕੇ ਠੀਕ ਹੋਊ ਕਿ ਨਹੀਂ ਹੋਊ ਇਹ ਜਾਂ ਬਾਣੀ ਹੈ